ਸ਼ਲੋਕ ਥਾਕੇ ਘਾਉ ਘਾਉਤੇ ਤ੍ਰਿਪਤਨ ਤ੍ਰਿਸ਼ਨਾ ਨਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਬਹੁਤ ਪ੍ਰਕਾਰ ਨਾਲ ਮਾਇਆ ਦੀ ਕਮਾਈ ਕਰਦਾ ਰਿਹਾ ਕਾਲ ਕਮਾਈ ਮਾਇਆ ਇਕੱਠੀ ਕਰਦਾ ਰਿਹਾ ਭਾਈ ਦੌੜ ਕਰਕੇ ਨਾ ਤ੍ਰਿਸ਼ਨਾ ਗਈ ਤੇ ਨਾ ਨਾ ਤਾਂ ਮਾਇਆ ਦੀ ਭੁੱਖ ਗਈ ਨਾ ਅੰਦਰੋਂ ਤ੍ਰਿਸ਼ਨਾ ਗਈ ਨਾ ਤ੍ਰਿਪਤ ਨਾ ਕਿ ਜਿੰਨੀ ਲੋੜ ਜਿੰਨੀ ਚਾਹੁੰਦਾ ਸੀ ਉਹਨੇ ਮਾਇਆ ਇਕੱਠੀ ਨਹੀਂ ਹੋਈ ਕਹਿਣ ਦਾ ਮਤਲਬ ਹੈ ਜਿੰਨੀ ਉਹ ਚਾਹੁੰਦਾ ਸੀਗਾ ਉਹਨੇ ਇਕੱਠੀ ਨਹੀਂ ਜਿੰਨੀ ਚਾਹੁੰਦਾ ਸੀ ਉਦੋਂ ਗਾਹਾਂ ਫਿਰ ਸਾਇਸ ਘਟੇ ਲੱਖ ਉੱਠਦਾ ਹੋਵੇ ਜਾਂ ਹਜ਼ਾਰ ਹੋ ਜਾਂਦੇ ਨੇ ਫਿਰ ਲੱਖ ਦੇ ਚਲਾ ਜਾਂਦੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਉਹਦੇ ਸੁਖਣ ਸਾਹਿਬ ਚ ਇਸੇ ਗੱਲ ਦੀ ਵਿਆਖਿਆ ਕੀਤੀ ਹੋਈ ਹੈ ਨਾ ਇਸੇ ਪੌੜੀ ਦੀ ਸੁਖਮਨੀ ਸਾਹਿਬ ਚ ਵਿਆਖਿਆ ਇਸ ਬਾਣੀ ਦੀ ਵਿਆਖਿਆ ਸੁਖਮਨੀ ਸਾਹਿਬ ਦੇ ਵਿੱਚ ਅਸਲ ਫਾਊਂਡੇਸ਼ਨ ਤਾਂ ਇੱਕੋ ਹੀ ਹੈ ਸਾਰੀ ਗੱਲ ਦੀ ਉੱਥੇ ਗੱਲ ਜ਼ਿਆਦਾ ਵਿਆਖਿਆ ਕਰ ਜਿਹੜੇ ਪੁਆਇੰਟ ਇਹਦੇ ਦਿੱਤੇ ਨੇ ਉਹਦੀ ਵਿਆਖਿਆ ਕੀਤੀ ਹੋਈ ਹੈ ਉੱਥੇ ਨਵੀਂ ਗੱਲ ਕੋਈ ਨਹੀਂ ਨਵੀਂ ਗੱਲ ਤਾਂ ਕੀ ਹੋਣੀ ਹੋਈ ਵਾਰ-ਵਾਰ ਆਈ ਜਾਂਦੀ ਬੋਲਿਆ ਹੈ ਵਿਆਖਿਆ ਨਵੇਂ ਤਰੀਕੇ ਨਾਲ ਜੁੜੀ ਕੀਤੀ ਹੋਈ ਹੈ ਕਿ ਬਹੁਤ ਵਿਧੀ ਘਾਲਤੇ ਤ੍ਰਿਪਤ ਨੂੰ ਤ੍ਰਿਸ਼ਨਾ ਨਾ ਨਾ ਤ੍ਰਿਸ਼ਨਾ ਲਈ ਨਾ ਆਇਆ ਇਹ ਤ੍ਰਿਪਤੀ ਹੋਈ ਤ੍ਰਿਪਤੀ ਤਾਂ ਤਾਂ ਹੁੰਦੀ ਜੇ ਜਿੰਨੀ ਲੋੜ ਹੈ ਬਈ ਹੁਣ ਬਹੁਤ ਹੈ ਮਾਇਆ ਵਾਧੂ ਨਹੀਂ ਹੋਈ ਜੇ ਕੋਲ ਜਾ ਕੇ ਨਹੀਂ ਹੋਈ ਪਤਾ ਹੀ ਹੈ ਪ੍ਰੈਕਟੀਕਲ ਦੇ ਵਿੱਚ ਗੱਲ ਕਹੀ ਹੋਈ ਹੈ ਸੰਚ ਸੰਚ ਮਾਇਆ ਦੀ ਭੁੱਖ ਲਈ ਨਹੀਂ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਦਾ ਸਾਥ ਸਾਖਤ ਜਿਹੜੇ ਨੇ ਸਾਖਤ ਲਫ਼ਜ਼ ਕਿਹਦੇ ਜਨਰਲ ਆਦਮੀ ਵਾਸਤੇ ਸਾਖਤ ਲਫ਼ਜ਼ ਨਹੀਂ ਆਉਂਦਾ ਸਾਖਤ ਹੋਏ ਜਿਹੜਾ ਕਿਸੇ ਦੇ ਅੱਗੇ ਝੁਕਦਾ ਨਹੀਂ ਹੈ ਜਾ ਸਾਖਤ ਆਮ ਤੌਰ ਤੇ ਸੰਤ ਦੇ ਵਾਸਤੇ ਹੁੰਦਾ ਜਿਹੜਾ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ ਹੈ ਰਾਜੇ ਵਾਸਤੇ ਹੁੰਦਾ ਦੋ ਹੀ ਮਾਇਆ ਇਕੱਠੀ ਕਰਦੇ ਨੇ ਦੋਈ ਨੇ ਜਿਹਨਾਂ ਕੋਲ ਜ਼ਿਆਦਾ ਮਾਇਆ ਹੁੰਦੀ ਹੈ ਆ ਤਾਂ ਡੇਰਿਆਂ ਵਾਲੇ ਬੜੇ ਬੜੇ ਧਰਮਾਂ ਵਾਲੇ ਇਹਨਾਂ ਨੂੰ ਕਰੋੜਾਂ ਰੁਪਏ ਦੇ ਛਤਰ ਚੜਾਉਂਦੇ ਨੇ ਲੋਕ ਉੱਥੇ ਹੀ ਮਾਇਆ ਜਾਂਦਾ ਕਹਾਂਗੇ ਆਪਾਂ ਆਮ ਆਦਮੀ ਦੀ ਗੱਲ ਘੱਟ ਹੀ ਹੈ ਪਰ ਆਮ ਆਦਮੀ ਨੇ ਜਿਹਨਾਂ ਕੋਲ ਮਾਇਆ ਉਹ ਵੀ ਹੈਗੇ ਨੇ ਪਹਿਲਾਂ ਰਾਜਿਆਂ ਕੋਲੇ ਮਾਇਆ ਹੁੰਦੀ ਸੀ ਜਦੋਂ ਰਾਜਾ ਦੇ ਖਜ਼ਾਨੇ ਜੋ ਇਕੱਠੀ ਕਰਦੇ ਸੀ ਇਹ ਫਿਰ ਮੰਦਰਾਂ 'ਚ ਰਾਜੇ ਮੰਦਰਾਂ 'ਚ ਚੜਾ ਦਿੰਦੇ ਸੀ ਮਾਇਆ ਰਣਜੀਤ ਸਿੰਘ ਨੇ ਸੋਨਾ ਚੜਾਤਾ ਉਥੇ ਮੰਦਰ 'ਚ ਵੀ ਕਾਸ਼ੀ ਵੀ ਦਿੱਤਾ ਸੋਨਾ ਇਹਦੇ ਨਾਲ ਜ਼ਿਆਦਾ ਤਾਂ ਕਿ ਆਮਣ ਵੀ ਖੁਸ਼ ਰਹਿਣ ਮਾਝੇ ਵਾਲੇ ਸੋਨਾ ਲੈਂਦੇ ਨਹੀਂ ਉਹ ਲਾਉਂਦੇ ਨਹੀਂ ਹਣ ਸੋਨਾ ਮਾਝੇ ਦਾ ਸੋਨਾ ਲੱਗਦਾ ਨਹੀਂ ਉਹ ਲਾਉਂਦੇ ਨਹੀਂ ਉਹ ਵੀ ਲੈ ਲੈਂਦੇ ਨਹੀਂ ਲਾ ਦਿੰਦੇ ਸੰਜ ਸੰਜ ਸਾਖਤ ਨੂਏ ਸਾਖਤ ਇਕੱਠੇ ਕਰ ਕਰ ਮਾਇਆ ਮਰਦੇ ਚਲੇ ਨਾਨਕ ਮਾਇਆ ਨਾਲ ਜਦ ਮਰ ਜਾਂਦੇ ਨੇ ਮਾਇਆ ਇੱਥੇ ਛੱਡ ਜਾਂਦੇ ਇਕੱਠਿਓ ਕਰਦੇ ਨੇ ਉਹ ਇਕੱਠਾ ਕਰ ਲੈਂਦੇ ਨੇ ਢੇਰੀ ਲਾ ਕੇ ਚਲੇ ਜਾਂਦੇ ਨੇ ਉਹ ਫਿਰ ਕੋਈ ਖੰਡ ਖੁੰਡ ਜਾਂਦੀ ਆ ਕੇ ਦੱਬ ਕੇ ਖਜ਼ਾਨੇ ਮਰ ਜਾਂਦੇ ਨੇ ਫਿਰ ਕੋਈ ਆਉਂਦਾ ਕੱਢ ਲੈਂਦਾ ਜੇ ਉਹ ਕਹਿੰਦੇ ਨੇ ਮਾਇਆ ਮੇਰੀ ਹੈ ਤਨ ਮੇਰਾ ਹੈ ਤਾਂ ਮੂਰਖ ਨੇ ਸੁਮੈ ਤਨ ਰਾਖਨ ਕੋ ਦਿਆ ਮੁਦ ਕਹੇ ਤਨ ਜਿਹਨੇ ਮਾਇਆ ਵਰਤੀ ਨਹੀਂ ਹੈ ਉਹ ਮਾਇਆ ਉਹਦੀ ਨਹੀਂ ਸੀ ਜੇ ਉਹਦੀ ਆਪਣੀ ਮੰਦਾ ਸੀ ਤਾਂ ਗਲਤ ਜਦੋਂ ਪਾਸ਼ਾ ਨੇ ਗਾਹਾਂ ਲਿਖਿਆ ਹੋਰ ਤਰੀਕੇ ਨਾਲ ਇਸ ਨੂੰ ਕਹਿੰਦਾ ਦਮੜਾ ਤੇ ਕਾ ਜੋ ਖਰਚੇ ਔਰ ਖਾਏ ਇਹਦੀ ਵਿਆਖਿਆ ਕਰਦੀ ਹੋਰ ਜਿਹੜਾ ਖਰਚੂ ਔਰ ਖਾਉ ਉਹਦਾ ਇੱਥੇ ਕਹਿੰਦਾ ਸੂਮਾ ਧਨ ਰੱਖਣ ਕੋ ਦੀਨਾ ਮੁਗਦ ਕਹੇ ਧਨ ਮੇਰਾ ਕਹਿੰਦੇ ਮੇਰਾ ਉਹਦਾ ਕਿਉਂ ਨਹੀਂ ਮੁਗਦ ਕਿਉਂ ਆਇਆ ਦਮੜਾ ਤੇ ਕਾ ਜੋ ਖਰਚੇ ਔਰ ਖਾਏ ਜਿਹੜਾ ਉਹਨੂੰ ਖਰਚੂ ਉਹਦਾ ਦੇਵੇ ਦਲਾਵੇ ਰਜਾਇ ਖੁਦਾ ਮਿਲਣਾ ਦਾ ਹੁਕਮ ਨਾਲ ਇਹ ਨੂੰ ਮਿਲਣਾ ਹੁਕਮ ਜਿੱਥੇ ਆਉਣਾ ਨੂੰ ਜਣਾ ਤੇਰਾ ਇਕੱਠਾ ਕੀਤਾ ਹੋਇਆ ਖੁਦਾ ਦੀ ਰਜਾ ਨਾਲ ਮਿਲਦਾ ਦਿੱਤਾ ਜਾਂਦਾ ਆ ਮਿਲਦਾ ਦਿਲਾਉਂਦਾ ਵੀ ਕਿਸੇ ਤੇ ਉਹ ਆਪਣੀ ਮਰਜ਼ੀ ਨਾਲ ਹੈ ਰੋਂਦਾ ਦਲੇ ਦੇਵੇ ਦਲਾਵੇ ਰਜ਼ਾਇ ਖੁਦਾ ਜੇ ਉਹ ਕਿਸੇ ਤੋਂ ਦਵਾਉਂਦਾ ਤਾਂ ਉਹ ਦੇਣੇ ਵਾਲੇ ਨੂੰ ਨਾ ਕਹੋ ਤੁਸੀਂ ਇਹ ਦਿੰਦਾ ਗਵਾਉਣ ਵਾਲੇ ਤੇ ਨਗਰ ਕਿਸੇ ਦੇ ਥਰੂ ਦੋਂਦਾ ਉਹ ਸਿੱਧਾ ਨਹੀਂ ਦਿੰਦਾ ਸਿੱਧਾ ਤਾਂ ਗੁਪਤ ਆਪ ਉਹ ਗੁਪਤ ਕਰਤਾ ਹੈ ਜਿਹੜੇ ਪ੍ਰਗਟ ਕਰਤਾ ਨੇ ਹੋਰ ਨੇ ਗੁਪਤ ਕਰਤਾ ਹੋਰ ਗੁਪਤ ਕਰਤਾ ਸਾਡੀ ਪਕੜ ਚ ਨਹੀਂ ਇਸ ਕਰਕੇ ਅਸੀਂ ਕਹਿੰਦੇ ਸਾਨੂੰ ਤਾਂ ਇਹ ਨਹੀਂ ਦਿੱਤਾ ਅਸੀਂ ਦਾਤਾ ਆਦਮੀ ਨੂੰ ਮੰਨ ਲੈਂਦੇ ਗੁਰਬਾਣੀ ਅੱਗੇ ਕੋਈ ਗੋਬਿੰਦਾ ਜਾਂਦਾ ਹੈ ਘਰ ਸਭ ਕੋ ਬਣਾ ਤਾਂ ਹੀ ਦਾਤਾ ਹੋਵੇ ਜੇ ਦਲਾਉਂਦਾ ਹੋਵੇ ਦੇਣੇ ਵਾਲਾ ਦਾਤਾ ਨਹੀਂ ਹੈ ਦਲਾਉਣ ਵਾਲਾ ਦਾਤਾ ਅੱਗੇ ਇਸ ਗੱਲ ਨੂੰ ਭੁੱਲਿਆ ਜਾਊਗਾ ਕੋਈ ਦਾਤਾ ਇੱਕ ਕਿਉਂ ਹੈ ਉਹ ਦਲਾਉਣ ਵਾਲਾ ਜਿਹੜਾ ਦਵਾਉਣ ਵਾਲਾ ਉਹ ਦਾਤਾ ਆਪਾਂ ਨੌਕਰ ਨੂੰ ਕਹਤਾ ਵੀ ਉਹ ਬਾਹਰ ਕੋਈ ਖੜਾ ਹੈ ਭਿਖਾਰੀ ਲੈ ਵੀ ਉਹਨੂੰ ਆਹ ਚੀਜ਼ ਦੇ ਆ ਜਿਹੜਾ ਦੇ ਕੇ ਆਉਂਦਾ ਉਹਨੂੰ ਵੀ ਪਤਾ ਜਿਹਨੂੰ ਦੇ ਕੇ ਆਉਂਦਾ ਇਹ ਤਾਂ ਵਿਚਾਰਾ ਨੌਕਰ ਹੈ ਕਿ ਸਾਹਮਣੇ ਨੇ ਦੋਏ ਤਾਂ ਨਹੀਂ ਨਾ ਇਹ ਦੋਏ ਸਾਹਮਣੇ ਨੇ ਮਾਲਕ ਵੀ ਸਾਹਮਣੇ ਹੈ ਨੌਕਰ ਵੀ ਹੁਣ ਇੱਥੇ ਮਾਲਕ ਦੋਣ ਵਾਲਾ ਸਾਹਮਣੇ ਨਹੀਂ ਹੈ ਸਭ ਲੇਖਾ ਪੈਂਦਾ ਤੇ ਦੋਣ ਵਾਲਾ ਪ੍ਰਗਟ ਨਹੀਂ ਨਾ ਹੈ ਦੋਣ ਵਾਲਾ ਉੱਥੇ ਦੋਣ ਵਾਲਾ ਪ੍ਰਗਟ ਇੱਥੇ ਲੇਖਾ ਪੈਂਦਾ ਹਾਂ